ਮੇਰੇ ਕੰਨ ਸੁਣਦੇ ਹੀ ਰਹਿਣ ਗੀਤਾ ਦੇ ਸ਼ਲੋਕ ਹਨ ਰਾਮਾਇਣ ਦੇ ਦੋਹੇ ਹਨ ਗੀਤਾ ਦੇ ਸ਼ਲੋਕ ਹਨ ਰਾਮਾਇਣ ਦੇ ਦੋਹੇ ਹਨ ਗ੍ਰੰਥ ਸਾਹਿਬ ਦੇ ਸ਼ਬਦ ਹਨ ਗ੍ਰੰਥ ਸਾਹਿਬ ਦੇ ਸ਼ਬਦ ਹਨ ਕੁਰਾਨ ਸ਼ਰੀਫ ਦੀਆਂ ਆਇਤਾਂ ਹਨ ਤੇਰੇ ਪਵਿੱਤਰ ਮੁਖਾਰਬਿੰਦ ਚੋਂ ਨਿਕਲੇ ਸ਼ਬਦ ਤੇਰੇ ਪਵਿੱਤਰ ਮੁਖਾਰਬਿੰਦ ਚੋਂ ਨਿਕਲੇ ਸ਼ਬਦ ਤੇ ਜਦ ਵੀ ਤੇ ਜਦ ਵੀ ਮੇਰੇ ਕੰਨ ਮੇਰਾ ਸਾਰਾ ਵਜੂਦ ਬਣ ਮੇਰੇ ਕੰਨ ਮੇਰਾ ਸਾਰਾ ਵਜੂਦ ਬਣ ਇਹ ਪਾਕ ਸ਼ਬਦ ਸਮੇਟ ਇਹ ਪਾਕ ਪਵਿੱਤਰ ਸ਼ਬਦ ਸਮੇਟ ਮੇਰੇ ਜਹਨ ਚ ਲੈ ਜਾਂਦੇ ਨੇ ਮੇਰੇ ਜਹਨ ਚ ਲੈ ਜਾਂਦੇ ਹਨ ਰੂਹ ਇੱਕ ਡੂੰਘੇ ਸਕੂਨ ਨਾਲ ਰੂਹ ਇੱਕ ਡੂੰਘੇ ਸਕੂਨ ਨਾਲ ਇਉਂ ਸਰਸ਼ਾਰ ਹੋ ਜਾਂਦੀ ਹੈ ਜਿਵੇਂ ਜਿਵੇਂ ਚਾਂਦਨੀ ਰਾਤ ਨੂੰ ਚੰਨ ਦੀਆਂ ਰਿਸ਼ਮਾਂ ਚਾਂਦਨੀ ਰਾਤ ਨੂੰ ਚੰਦ ਦੀਆਂ ਰਿਸ਼ਮਾਂ ਤਨ ਮਨ ਨੂੰ ਨੁਹਾ ਰਹੀਆਂ ਹੋਣ ਤਨ ਮਨ ਨੂੰ ਨੁਹਾ ਰਹੀਆਂ ਹੋਣ ਤੇ ਜਾਂ ਫਿਰ ਜਾਂ ਫਿਰ ਢੇਰਾਂ ਫੁੱਲਾਂ ਦਾ ਸਮੁੰਦਰ ਆਤਮਾ 'ਚ ਪਸਰੀ ਹੋਈ ਸ਼ਾਂਤੀ ਦੀ ਝੋਲੀ ਵਿੱਚ ਡੁੱਲ ਡੁੱਲ ਜਾਂਦਾ ਹੋਵੇ ਢੇਰਾਂ ਫੁੱਲਾਂ ਦਾ ਸਮੁੰਦਰ ਆਤਮਾ 'ਚ ਪਸਰੀ ਹੋਈ ਸ਼ਾਂਤੀ ਦੀ ਝੋਲੇ ਵਿੱਚ ਡੁੱਲ ਡੁੱਲ ਜਾਂਦਾ ਹੋਵੇ ਡੁੱਲ ਡੁੱਲ ਜਾਂਦਾ ਮਹਿਕਾਂ ਖਲੇਰਦਾ ਹੋਵੇ ਤੇ ਦਿਲ ਕਰਦਾ ਤੇ ਦਿਲ ਕਰਦਾ ਤੇਰੇ ਸ਼ਬਦਾਂ ਨੂੰ ਮੇਰੇ ਕੰਨ ਤੇਰੇ ਸ਼ਬਦਾਂ ਨੂੰ ਮੇਰੇ ਕੰਨ ਸੁਣਦੇ ਹੀ ਰਹਿਣ ਸੁਣਦੇ ਹੀ ਰਹਿਣ